ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾਤ ਜਨ ਜਾਚੈ ਪ੍ਰਦਾਨ ਹਕ ਕਰ ਕਿਰਪਾ ਦੇਵੋ ਹਰੀ ਨਾਮ ਸਾਧਨਾ ਕੀ ਮਾਗੋ ਦੂਰੇ ਪਾਰ ਬ੍ਰਹਮ ਮੇਰੇ ਸਰਦਾ ਪੂਰੇ ਸਦਾ ਸਦਾ ਪ੍ਰਭ ਕੀ ਗੁਣ ਗਾਵੋ ਸਾ ਸਾਸ ਪ੍ਰਭ ਤੁਮੈ ਧਿਆਵੋ ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕ ਓਟ ਏਕੋ ਆਧਾਰ ਨਾਨਕ ਮਾਗੈ ਨਾਮ ਪ੍ਰਭ ਸਾਰੂ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰੀ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਵਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰਾਂਗੇ ਉਜੈ ਚਾਉ ਸਾਧ ਕੈ ਸੰਗੇ ਪਏ ਸਰਨ ਆਨ ਸਭ ਤਿਆਗ ਅੰਤਰਿ ਪ੍ਰਗਾਸ ਅੰਧਨ ਲਿਵ ਲਾਗੇ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਗੁਰ ਤੇ ਨਿਰਮਲ ਮਤ ਲਈ ਜਾਣ ਕਉ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਰਾ ਨਿਹਾਲ ਬੰਧਨ ਕਾੜ ਮਨਜਨ ਭਇਆ ਜਨਮ ਮਰਨ ਰੂਪ ਭ੍ਰਮ ਗਿਆ ਇਛ ਹੁਨੀ ਸਰਦਾ ਸਾ ਪੂਰੀ ਰਵ ਰਿਆ ਸਾ ਸੰਗ ਹੈ ਜੂਰੀ ਜਿਸ ਕਾ ਸਾਥ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਵਿਸਰੈ ਜੇ ਘਾਲ ਨਾ ਪਾਨੈ ਸੋ ਕਿਉ ਵਿਸਰੈ ਜੇ ਕੀਆ ਜਾਣੈ ਸੋ ਕਿਉ ਵਿਸਰੈ ਜਿਨ ਸਭ ਕਿਛ ਦੀਆ ਸੋ ਕਿਉ ਬਿਸਰਜ ਜੀਵਨ ਜੀਆ सो क्यों बिस्रा जे अग्न में राखा है गुर प्रसाद क्यों बिरला लाखा है सो क्यों बिस्रा जे बिखते काढ़ है जन्म जन्म का टूटा गाढ़ है गुर पूरा तत यह बुझाया प्रभ अपना नानक जन त्याया साजन संत करो एहो काम आन त्याग जपो हरि नाम सिमर सिमर सिमर सुख पावहो आप जपो अवरा नाम जपावह भक्ति पाए तरिय संसार बिन भक्ति तानु हो सीचार सर्व कल्याण सुख निधि नाम बूढ़ ਪਾਏ ਬਿਸਰਾਮ ਸਗਲ ਦੂਖਾ ਕਾ ਨਾਸ ਨਾਨਕ ਨਾਮ ਜਪਹੁ ਹੁਕਮ ਪਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਨ ਅੰਤਰ ਇਹੀ ਸੁਆਉ ਨੇਤਰਹੁ ਪੇਖ ਤਰਸ ਹੋਏ ਮਨ ਬਿਖਸੈ ਸਾਰ ਚਰਨ ਧੋਏ ਭਗਤ ਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀਜੈ ਕਰਿ ਮੈਂ ਆੰਗੁਰ ਪ੍ਰਸਾਦ ਨਾਮ ਜਪਿ ਲਿਆ ਕਾਕੀ ਉਮਾ ਕਹੀ ਨ ਜਾਏ ਨਾਨਕ ਰਹਾ ਸਰਬ ਸਮਾਏ ਪ੍ਰਭ ਸੰਤ ਦੀਨ ਦਇਆਲ ਭਗਤੀ ਬਚਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਿਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਇ ਲਾਵੇ ਮਨ ਹੀਤ ਹਮ ਨਿਰਗੁਣ ਯਾਰ ਨੀਚ ਜਾਨ ਨਾਨਕ ਤੂਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤਿ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ ਅਨਿਕ ਰਾਜ ਭੋਗ ਵਡਿਆਜੀ ਖਰ ਕੇ ਨਾਮ ਕੀ ਕਥਾ ਵਰ ਭਾਈ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਦੀ ਹਰਿ ਨੀਤ ਭਲੀ ਸੋ ਕਰਨੀ ਸੋਭਾ ਧਨਵੰਤ ਹਿਰਦਾ ਵਸੈ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੂਖ ਨਾਨਕ ਪ੍ਰਗਾਸ